ਮੰਨੈ ਮਾਰਗ ਠਾਕ ਨਾ ਪਾਏ ਮੰਨੈ ਮਾਰਗ ਠਾਕ ਨਾ ਪਾਏ ਜੇ ਗੁਰਬਾਣੀ ਨੂੰ ਮੰਨਦਾ ਰਹੇ ਮੰਨੀ ਚਲਾ ਜਾਵੇ ਤਾਂ ਭਵ ਸਾਗਰ ਪਾਰ ਹੋ ਜੂਗਾ ਜਿੱਥੇ ਜਾ ਕੇ ਸ਼ੰਕਾ ਪੈਦਾ ਹੋ ਗਈ ਨਾ ਮੰਨਣ ਤੋਂ ਹਟ ਗਿਆ ਉੱਥੇ ਰੁਕਾਵਟ ਗੁਰਬਾਣੀ ਭਵ ਸਾਗਰ ਤੋਂ ਪਾਰ ਲੈ ਕੇ ਜਾਂਦੀ ਹੈ ਮਾਰਗ ਹੈ ਰਸਤਾ ਹੈ ਨਿਕਲਣ ਦਾ ਜੇ ਕੋਈ ਜੰਗਲ ਚ ਉੜ ਜਾਂਦਾ ਨਾ ਰਸਤਾ ਹੁੰਦਾ ਨਹੀਂ ਜੰਗਲ 'ਚ ਇਹਦਾ ਕੋਈ ਰਸਤਾ ਨਹੀਂ ਬਣਿਆ ਹੋਇਆ ਹੈ ਸੰਸਾਰ ਦੇ ਵਿੱਚ ਜਿੰਨੇ ਰਸਤੇ ਮੱਕਾ ਨੇ ਸਭ ਉਲਝੀ ਹੋਈਆਂ ਨੇ ਵਿੱਚੇ ਜੰਗਲ ਦੇ ਘੁਮਾਈ ਜਾਂਦੀਆਂ ਨੇ ਬਾਹਰ ਜਾਣ ਵਾਲੀ ਕੋਈ ਨਹੀਂ ਇਹ ਬਾਹਰ ਜਾਣ ਵਾਲਾ ਮਾਰਗ ਅਰ ਮੌਕੇ ਤੇ ਬਣਿਆ ਹੋਇਆ ਰਹਿਣਾ ਨਹੀਂ ਹੁੰਦਾ ਤਾਂ ਹੁੰਦਾ ਨਾ ਆਲ ਤੇ ਵੱਡ-ਵੱਡ ਕੇ ਮਾਰਗ ਬਣਾਇਆ ਹੋਵੇ ਸੜਕ ਜੇ ਤਾਂ ਕੋਈ ਵੀ ਚਲੇ ਜਾਊਗਾ ਇਹ ਬਣਿਆ ਹੋਇਆ ਨਹੀਂ ਹੁੰਦਾ ਬਣਿਆ ਲੋਕ ਰਹਿਣ ਨਹੀਂ ਦਿੰਦੇ ਜਿਨ੍ਹਾਂ ਨੇ ਦੂਏ ਮਤਾਂ ਚਲਾਈਆਂ ਨੇ ਉਹ ਇਹਦੇ ਰਾਜ ਕੰਡੇ ਪੀਟਦੇ ਹੀ ਰਹਿੰਦੇ ਨੇ ਹੋਰ ਇਹਦੇ ਨਾਲ ਉਰਾ ਪਰਾ ਨਾਰਦ ਦੀ ਜਿਹੜੀ ਦਿੱਖ ਇਹਨਾਂ ਨੇ ਬਣਾਈ ਹੋਈ ਹੈ ਹਿੰਦੂ ਮਤ ਵਾਲਿਆਂ ਨੇ ਗੁਰਬਾਣੀ ਤਾਂ ਬਿਲਕੁਲ ਉਲਟਾ ਹੈ ਵਿਆਸ ਦੀ ਵੀ ਦਿੱਖ ਜਿਹੜੀ ਇਹਨਾਂ ਨੇ ਬਣਾਈ ਹੋਈ ਹੈ ਉਹ ਗੁਰਬਾਣੀ ਵਾਲੀ ਨਹੀਂ ਹੈ ਵਿਆਸ ਇਹਨਾਂ ਦੀ ਮਤ ਨੂੰ ਖੰਡਨ ਕਰਦਾ ਹੈ ਵੇਦ ਦੇ ਨਾਲ ਸੰਬੰਧ ਹੈ ਵਿਆਸ ਸਿਮਰਤ ਸ਼ਾਸਨ ਵੇਦ ਤੋਂ ਉਲਟ ਨੇ ਗੁਰਬਾਣੀ ਤਾਂ ਪ੍ਰਮਾਣ ਦਿੰਦੀ ਹੈ ਵੇਦ ਕਹਿੰਦਾ ਇੱਕ ਨੂੰ ਸਿਮਰੋ ਇੱਕੋ ਸਿਮਰੋ ਨਾਨਕਾ ਜੋ ਜਲ ਰਹਾ ਸਮਾਏ ਦੂਜਾ ਕਹੇ ਸਿਮਰਿਏ ਜੰਮੇ ਤੇ ਮਰ ਜਾਏ ਜਿਹੜਾ ਜਮਦਾਰ ਮਰਦਾ ਉਹਨੂੰ ਸਮਝਣਾ ਨਹੀਂ ਚਾਹੀਦਾ ਇਹ ਗੱਲ ਸਿੱਖਾਂ ਨੇ ਵੀ ਤਿਆਗਤੀ ਜਿਹੜਾ ਗੁਰੂ ਜਨਮ ਲਿਆ ਭਾਵੇਂ ਮਰੇ ਨਹੀਂ ਸਰੀਰ ਜੂਰ ਛੱਡਿਆ ਤਾਂ ਸਰੀਰ ਛੱਡਣ ਨੂੰ ਮਰਨਾ ਕਹਿੰਦੇ ਨੇ ਮਨ ਮੁਕਤਾ ਸਰੀਰ ਛੱਡਣ ਨੂੰ ਮਰਨਾ ਕਹਿੰਦੇ ਨੇ ਸਰੀਰ ਛੱਡ ਕੇ ਹੁਣ ਹੈ ਨਹੀਂ ਸਰੀਰ ਕਰਕੇ ਹੈ ਨਹੀਂ ਇਹਨਾਂ ਦੀ ਨਿਗਾਹ ਜੋ ਤਾਂ ਹੀ ਵਰਸੀਆਂ ਬਣਾਉਂਦੇ ਨੇ ਵਰਸੀਆਂ ਕਾਦੇ ਬਣਾਉਣੇ ਨੇ ਮਨੁੱਖ ਵਰਸੀਆਂ ਕਿਉਂ ਬਣਾਉਣ ਜੇ ਜਿਉਂਦਾ ਬਣਨ ਵਰਸੀ ਨਹੀਂ ਬਣਾ ਸਕਦੇ ਕੋਈ ਆਦਮੀ ਅਮਰੀਕਾ ਚਲਿਆ ਗਿਆ ਇੱਥੋਂ ਦੀਆਂ ਵਰਸੀਆਂ ਬਣਾਓਗੇ ਤੁਸੀਂ ਉਹ ਜਿਉਂਦਾ ਸਾਡੇ ਕੋਲ ਨਹੀਂ ਤਾਂ ਕੀ ਗੱਲ ਹੈ ਉਹ ਚੰਦਰਮਾ ਤੇ ਜਾ ਕੇ ਵਸ ਗਿਆ ਕਿਤੇ ਹੋਰ ਤੁਸੀਂ ਉਹਦੀਆਂ ਵਰਸੀਆਂ ਕਿਹੜੇ ਬੇਸ ਤੇ ਬਣਾਉਣੇ ਇਹ ਸਭ ਹਿੰਦੂ ਮਤ ਤੋਂ ਪ੍ਰਭਾਵਿਤ ਗੱਲ ਜਿਹੜਾ ਜੰਮਦਾ ਮਰਦਾ ਉਹਨੂੰ ਨਹੀਂ ਸਮਝ ਸਕਦੇ ਤੁਸੀਂ ਜਿਹੜਾ ਉਹਨੂੰ ਸਬਰ ਜਿਹਨੂੰ ਉਹ ਸਬਰਦਾ ਸੀ ਉਹਨੂੰ ਸਬਰ ਨਾਨਕ ਨੇ ਕਿਹਨੂੰ ਸਬਰ ਨੂੰ ਕਿਹਾ ਨਾਨਕ ਨੇ ਕਿਹਦਾ ਧਿਆਨ ਧਰਨ ਨੂੰ ਕਿਹਾ ਉਹਦਾ ਧਰੋ ਇਹ ਕਹਿੰਦੇ ਨੇ ਸ੍ਰੀ ਅਕਾਲ ਕੇ ਤੇ ਆਈਏ ਅਰਥ ਬਦਲ ਲੈ ਧਿਆਈ ਐ ਲਫਜ਼ਾ ਸ੍ਰੀ ਹਰਕ੍ਰਿਸ਼ਨ ਨੇ ਧਿਆਈ ਹੈ ਕੌਣ ਗੁਰਮਤ ਗੁਰਨਾਨ ਨਾਨਕ ਲਈ ਤੇ ਆਏ ਹੈ ਲਈ ਤੇ ਆਏ ਨਹੀਂ ਹੈ ਲਈ ਗੁਰਨਾਨ ਨਾਨਕ ਨੇ ਧਿਆਈ ਹੈ ਪਹਿਲਾਂ ਗੁਰਨਾਨ ਨਾਨਕ ਦੇ ਧਿਆਨ 'ਚ ਮਤ ਆਈ ਹੈ ਮਾਰਗ ਗੁਰਨਾਨ ਨਾਨਕ ਦੇ ਧਿਆਨ 'ਚ ਆਇਆ ਜੰਗਲ ਦੇ ਵਿੱਚ ਆ ਮਾਰਗ ਹੈ ਲਿਖਿਆ ਹੋਇਆ ਸੀ ਬਾਣੀ ਦੇ ਵਿੱਚ ਲੋਕ ਉਹਦੇ ਅਰਥ ਉਲਟੇ ਲਾਉਂਦੇ ਸੀ ਨਕਸ਼ਾ ਸੀ ਪੁੱਠਾ ਫੜਿਆ ਸੀ ਨਕਸ਼ਾ ਜੇ ਨਕਸ਼ਾ ਪੁੱਠਾ ਫੜ ਲਿਆ ਰਾਹ ਮਿਲ ਜੂਗਾ ਰਾਹ ਨਹੀਂ ਮਿਲੂਗਾ ਬਾਣੀ ਦੇ ਅਰਥ ਉਲਟੇ ਕਰ ਰਹੇ ਨੇ ਪੁੱਠੇ ਕਰ ਰਹੇ ਨੇ ਲਫ਼ਜ਼ੀ ਅਰਥ ਕਰ ਰਹੇ ਨੇ ਮਸਕੀਨ ਵੀ ਕਹਿੰਦਾ ਹੁਣ ਅਖਰੀ ਅਰਥ ਕਰ ਲਈਏ ਗੁਰਬਾਣੀ ਦੇ ਹੋਰ ਅੰਡ ਬੰਡ ਪੁੱਟ ਕੇ ਨਾ ਪਤਾ ਨਹੀਂ ਕੀ ਕੀ ਕਹਿੰਦਾ ਹੁਣ ਅਖਰੀ ਅਰਥ ਕਰ ਲਈਏ ਤੂੰ ਗੁਰਬਾਣੀ ਦੇ ਅਰਥ ਕਰਨ ਬੈਠਿਆ ਸੀ ਆ ਅੰਡ ਬੰਡ ਕਰਨ ਬੈਠਿਆ ਸੀ ਜਿਹਦੇ ਅਰਥ ਕਰਨ ਬੈਠਿਆ ਸੀ ਉਹਦਾ ਤਾਂ ਕਹਿੰਦਾ ਅਖਰੀ ਅਰਥ ਕਰ ਲਈਏ ਪਹਿਲਾਂ ਕੀ ਕੀਤਾ ਤਾਂ ਘੰਟਾ ਪਹਿਲਾਂ ਕੀ ਕੀਤਾ ਇਹਨਾਂ ਨੇ ਗੁਰਬਾਣੀ ਨੂੰ ਟੱਚ ਨਹੀਂ ਪਹਿਲਾਂ ਉਹਨੇ ਕੀਤਾ ਪਹਿਲਾਂ ਕੋਈ ਹੋਰ ਅੰਡ ਵੰਡ ਕੇ ਹੈ ਉਹਨੇ ਆਪਣੇ ਕੋਲੋਂ ਹੀ ਪਿੱਛੋਂ ਕਹਿੰਦਾ ਗੁਰਬਾਣੀ ਦੇ ਅਖਰੀ ਅਰਥ ਕਰ ਲਈ ਇਹਦਾ ਮਤਲਬ ਗੁਰਬਾਣੀ ਦਾ ਉਹਨੇ ਅਰਥ ਆਈਓ ਨਹੀਂ ਫਿਰ ਗੁਰਬਾਣੀ ਜੋ ਤਾਂ ਕਿਸੇ ਨੇ ਲਈ ਹੋਣੀ ਸੀ ਆਪਣੀਆਂ ਗੱਲਾਂ ਬਾਰੇ ਨਹੀਂ ਕਿੱਥੋਂ ਪੜ ਕੇ ਕਰਤੀਆਂ ਪਿੱਛੋਂ ਗੁਰਬਾਣੀ ਦੇ ਅਖਰੀ ਅਰਥ ਕਰ ਗਿਆ ਔਰ ਅਖਰੀ ਅਰਥ ਨਹੀਂ ਇਹਦੇ ਹੁੰਦੇ ਇਹਨਾਂ ਅਖਰਾਂ ਵਿੱਚ ਕੋਈ ਗੁਰਮੁਖ ਖੋਜੇ ਅੱਖਰ ਜ਼ਰੂਰ ਨੇ ਪਰ ਉਹ ਜੋ ਖੋਜਣਾ ਬੁਝਣ ਵਾਲੀ ਗੱਲ ਹੈ ਵਿਚਾਰਤਾ ਹੈ ਉਹ ਇਹ ਕਹਿੰਦਾ ਹੁਣ ਇਹਨਾਂ ਨੂੰ ਬੁੱਝੀਏ ਆਪਾਂ ਕਹਿੰਦਾ ਅਖਰੀ ਅਰਥ ਕਰੀਏ ਨਾ ਕਹਿੰਦਾ ਅਖਰੀ ਅਰਥ ਦਾ ਜਿਹੜਾ ਲੱਸੀ ਹੁੰਦੀ ਹੈ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਇਹ ਹਰ ਵਕਤ ਬਣਿਆ ਹੋਇਆ ਰਸਤਾ ਨਹੀਂ ਰਹਿੰਦਾ ਬੜੇ ਬੜੇ ਉਲਝੇ ਜਾਂਦੇ ਨੇ ਇਹਦੇ ਵਿੱਚ ਵਿਦਵਾਨ ਤਾਂ ਉਲਝੇ ਹੋਏ ਰਹੇ ਅਸਲ ਵਿੱਚ ਵਿਦਵਾਨ ਉਲਝੇ ਹੋਏ ਕੀ ਰਹਿੰਦੇ ਨੇ ਉਲਝਾਇਆ ਹੋਏ ਵਿਦਵਾਨਾਂ ਦਾ ਹੁੰਦਾ ਵਿਦਵਾਨ ਅਖਰੀ ਅਰਥ ਤੋਂ ਕਹਾਂ ਜਾਣਦੇ ਨਹੀਂ ਹੁੰਦੇ ਕੁਝ ਇਹ ਆ ਬੁਝਾਰਤ ਕਹਾ ਬੁਝਾਰਤ ਬੁਝੇ ਢੋਰਾ ਬੁਝਣ ਵਾਲਾ ਪਸ਼ੂ ਹੈ ਨਿਸਕਈਏ ਤੋਂ ਸਮਝੇ ਭੋਰਾ ਕਹੀ ਹੋਈ ਰਾਤ ਹੈ ਮੇਰਾ ਸੰਸਾਰ ਰਾਤ ਹੈ ਕਹਿੰਦੇ ਕਿੱਥੇ ਰਾਤ ਦਿਨ ਦਾ ਜੜਿਆ ਹੋਇਆ ਸੰਸਾਰ ਸਾਰੀ ਰਾਤ ਹੈ ਜ਼ਿੰਦਗੀ ਇੱਕ ਰਾਤ ਦੇ ਤੌਰ ਤੇ ਨਿਕਲਦੀ ਹੈ ਸਾਡੀ ਉਹ ਬਾਹਰ ਜਾਣ ਨੂੰ ਕੀ ਕਰੇ ਅੰਦਰ ਅੰਧੇਰੀ ਰਾਤ ਹੈ ਬਾਹਰ ਦਿੱਸੇ ਚਰਨਾਂ ਤੇ ਲੰਘਿਆਰੀ ਰਾਤ ਉਹ ਦਿਲ ਦੇ ਅੰਦਰਲੀ ਗੱਲ ਕਰ ਲਈ ਹੈ ਬਾਣੀ ਤੁਸੀਂ ਬਾਹਰ ਦੇ ਚਰਨ ਦੀ ਗੱਲ ਕਰ ਰਹੇ ਹੋ ਵਿਚਾਰ ਤਾਂ ਹੋ ਗਈ ਨਾ ਗੁਰਬਾਣੀ ਦੇ ਦਿਲ ਵਿੱਚ ਹਨੇਰਾ ਹੈ ਉਹ ਰਾਤ ਦੀ ਗੱਲ ਕਰ ਰਹੀ ਹੈ ਤੁਸੀਂ ਬਾਹਰ ਦੇ ਰਾਤ ਦੀ ਗੱਲ ਕਰ ਰਹੇ ਸਮਝ ਰਹੇ ਹੋ ਬਾਹਰ ਦਿੱਸੇ ਚੱਲਣਾ ਬਾਹਰ ਤਾਂ ਜਾਣਾ ਨਹੀਂ ਰਹੀ ਹੈ ਤੈਨੂੰ ਉਹ ਦਿਲ ਦੇ ਆਰੀ ਰਾਤ ਰਾਤ ਤੇਰੇ ਅੰਦਰ ਹੈ ਇਹ ਸੁੱਤਾ ਪਿਆ ਦੀ ਗੱਲ ਕਰ ਰਹੀ ਹੈ ਬਾਣੀ ਜਾਗ ਲੈ ਰੇ ਮਨਾ ਜਾਗ ਕਹਿੰਦੇ ਅਸੀਂ ਤੇ ਚੰਗੇ ਵੇਲੇ ਜਾਗਦੇ ਹਾਂ ਹੋ ਗਿਆ ਨਾ ਉਲਟਾ ਅਰਥ ਅਖਰੀ ਅਰਥ ਫਿਰ ਗੁਰਬਾਣੀ ਕਹਿੰਦੀ ਸੋਵਣ ਜਾਗਣ ਬਹੁ ਪ੍ਰਕਾਰ ਕਈ ਪ੍ਰਕਾਰ ਦਾ ਸੋਣਾ ਜਾਗਣਾ ਪਰ ਅਸੀਂ ਤਾਂ ਇੱਕ ਪ੍ਰਕਾਰ ਦਾ ਹੀ ਜਾਣਦੇ ਹਾਂ ਵਿਦਵਾਨ ਤਾਂ ਇੱਕ ਪ੍ਰਕਾਰ ਦਾ ਹੀ ਜਾਣਦੇ ਨੇ ਇਸ ਕਰਕੇ ਇਹ ਰਾਹ ਰੁੜ ਜਾਂਦਾ ਹੁੰਦਾ ਗੱਲ ਪਰ ਲੋਕ ਦੀ ਹੈ ਬੋਲੀ ਐਸ ਲੋਕ ਦੀ ਹੈ ਬੋਲੀ ਭਾਵੇਂ ਸੋਧੀ ਹੈ ਭਾਸ਼ਾ ਸੋਧੀ ਹੈ ਭਾਵੇਂ ਵਿਦਿਆ ਸੋਧੀ ਹੈ ਪਰ ਬੋਲੀ ਫਿਰ ਵੀ ਇਸ ਲੋਕ ਦੀ ਹੈ ਗੱਲ ਪਰ ਲੋਕ ਦੀ ਹੈ ਪਰ ਲੋਕ ਦੀ ਜਿਹੜੀ ਬੋਲੀ ਹੈ ਉਹ ਇੱਥੇ ਬਿਆਨ ਨਹੀਂ ਕੀਤੀ ਜਾ ਸਕਦੀ ਲੋਕ ਦੀ ਭਾਸ਼ਾ ਹੈ ਨਿਰਾਕਾਰੀ ਭਾਸ਼ਾ ਹੈ ਉਹਦੀ ਬਿਨਾਂ ਕਰਨਾ ਦੇ ਸੁਣਨ ਵਾਲੀ ਭਾਸ਼ਾ ਪਰ ਲੋਕ ਦੀ ਹੈ ਉਹਨੂੰ ਇੱਥੇ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਸੰਸਾਰੀ ਬੋਲੀ 'ਚ ਦਸੀ ਉਹ ਗੱਲ ਨਹੀਂ ਬਣਦੀ ਤਾਲਮੇਲ ਨਹੀਂ ਬਣਦੀ ਇਹ ਸਮੱਸਿਆ ਹੁੰਦੀ ਇਹ ਸਮੱਸਿਆ ਨੂੰ ਨਹੀਂ ਜਿੰਨਾ ਚਿਰ ਸਮਝਦੇ ਗੁਰਬਾਣੀ ਨਹੀਂ ਅਰਥਾਈ ਜਾਂ ਸਮਝੀ ਜਾ ਸਕਦੀ ਤੇ ਸਮੱਸਿਆ ਵਿੱਚ ਜੇ ਗੁਰਬਾਣੀ ਨੂੰ ਮੰਨੇ ਤਾਂ ਰਸਤੇ ਵਿੱਚ ਰੁਕਾਵਟ ਨਹੀਂ ਪੈ ਸਕਦੀ ਇਹ ਗਾਰੰਟੀ ਦੇ ਰਹੇ ਇਹ ਗਾਰੰਟੀ ਹੈ ਮੰਨਣਾ ਮਾਰਗ ਇਹ ਸਾਡੇ ਹੀ ਕਸੂਰ ਹੈ ਕਿ ਅਸੀਂ ਮਨੋੜ ਤੋਂ ਹਟ ਜਾਵਾਂਗੇ ਜੇ ਮੰਨਣ ਤੋਂ ਹਟ ਜਾਵੇ ਉੱਥੇ ਰਹਿ ਜਾਵੇ ਕੋਈ ਚੜਾਈ ਚੜਦਾ ਹੈ ਜਿੰਨੀ ਚੜ ਗਿਆ ਚੜ ਗਿਆ ਗੱਲ ਕਹਾਂ ਨਹੀਂ ਚੜਨੀ ਹੁਣ ਉੱਥੇ ਰਹਿ ਜਾਵੇ ਬੰਦੇ ਜਾ ਜੇ ਤਾਂ ਹੀ ਚੜੂਗੀ ਚੜਾਈ ਚੜੂਗਾ ਜੇ ਤੇ ਥੱਕ ਗਿਆ ਵੀ ਇਹ ਤਾਂ ਨਹੀਂ ਮਨ ਹੁੰਦੀ ਬਾਣੀ ਉੱਥੇ ਰਹਿ ਜੂਗਾ ਮੰਨੇ ਪਤ ਸੋ ਨਹੀਂ ਕਹਿੰਦੇ ਥੱਕ ਜਾਵਾਂ ਜੇ ਕਹਿੰਦਾ ਜੇ ਮੈਂ ਥੱਕ ਵੀ ਗਿਆ ਮੈਂ ਪੈਰਾਂ ਸਿਰ ਦੇ ਉੱਤੇ ਦੀ ਲੋਟਪੋਟ ਲੋਟਪੋਟ ਹੁੰਦਾ ਹੁੰਦਾ ਪਹੁੰਚ ਜਾਊਗਾ ਚਾਹੇ ਤਾਂ ਗਏ ਥੱਕ ਜਾਂਦੇ ਨੇ ਲੋਕ ਮੰਨਣ ਵੇਲੇ ਪੈਰੀ ਥੱਕਾ ਸਿਰ ਜੁਲਾ ਪੈਰੀ ਥੱਕਾ ਸਿਰ ਜੁਲਾ ਜੇਮੂ ਉਹ ਜੇਮੂ ਪ੍ਰੀਮਲਾ ਨੂੰ ਪਤਾ ਨਾ ਵੀ ਉੱਧਰ ਫਿਰ ਮੈਂ ਜੇ ਲੱਤਾਂ ਜਵਾਬ ਲੈ ਜਾਣਾ ਮੇਰੀਆਂ ਮੈਂ ਸਿਰ ਥੱਲੇ ਰੱਖ ਕੇ ਉੱਡ ਜਾ ਕਰੂੰ ਸਿਰ ਥੱਲੇ ਰੱਖ ਕੇ ਉੱਥੇ ਹੀ ਪਹੁੰਚੂ ਪਰ ਜਾ ਕੇ ਤਾਂ ਕਹਿੰਦੇ ਥੱਕ ਜਾਂਦੇ ਨੇ ਬਹੁਤ ਲੋਕ ਜਾਂਦੇ ਜਾਂਦੇ ਥੱਕ ਜਾਂਦੇ ਨੇ ਵੀ ਨਹੀਂ ਬਈ ਹੁਣ ਕਹਾਣੀ ਨਹੀਂ ਜਾਣਾ ਇਹ ਤਾਂ ਕਹਾਣੀ ਨਹੀਂ ਬਣ ਸਕਦੇ ਸਭ ਨੂੰ ਤੋੜਦਾ ਸੰਸਾਰ ਨੂੰ ਤੋੜਦੀ ਹੈ ਬਾਣੀ ਮਾਦੋ ਐਸੀ ਪ੍ਰੀਤੀ ਹਮ ਤੂੰ ਸੰਗ ਜੋੜੀ ਤੂੰ ਸੰਗ ਜੋੜ ਅਵਰ ਸੰਤ ਸਾਰਿਆਂ ਨੂੰ ਤੋੜਨੀ ਸੰਸਾਰ ਨੂੰ ਤੋੜਨੀ ਵੇ ਸ਼ਰੀਰ ਨੂੰ ਵੀ ਤੋੜਨੀ ਇੱਥੇ ਆ ਕੇ ਥੱਕ ਜਾਂਦੇ ਥੱਕ ਜਾਂਦੇ ਮੰਨੇ ਪਤਿਓਂ ਪ੍ਰਗਟ ਜਾਏ ਮੰਨੇ ਪਤਿਓਂ ਪ੍ਰਗਟ ਜਾਏ ਜੇ ਮੰਨਦਾ ਰਹੇ ਤਾਂ ਭਗਤ ਭਗਤ ਕਰਕੇ ਪ੍ਰਗਟ ਹੋ ਜੂਗਾ 12 ਜੇ ਲਿਖਿਆ ਹੈ ਨਾ ਚਾਹੇ ਕਿਸੇ ਨੇ ਵੀ ਲਿਖਿਆ ਭਗਤ ਭਗਤ ਕਰ ਬਜਿਆ ਕਿਉਂ ਵਰਣਾਂ ਦੇ ਵਿੱਚ ਜੱਗਾਂ ਦੇ ਵਿੱਚ ਚਮਰੇਟਾ ਜੱਗਾਂ ਦੇ ਵਿੱਚ ਚਮਰੇਟਾ ਸਮਾਰ ਸੀ ਭਗਤ ਭਗਤ ਕਰਕੇ ਮਸ਼ਹੂਰ ਹੋ ਗਏ ਹੋ ਗਿਆ ਉਹ ਗੱਲ ਕਹਿ ਰਹੇ ਨੇ ਪਰਸ ਜੋ ਪ੍ਰਗਟ ਜਾਏ ਪ੍ਰਗਟ ਹੋ ਜਾਣਾ ਉਹਦੀਆਂ ਗੱਲਾਂ ਹੀ ਐਸੀਆਂ ਹੋਣੀਆਂ ਨੇ ਲੋਕਾਂ ਕੋਲ ਜਵਾਬ ਨਹੀਂ ਹੋਣਾ ਉਹਦੀਆਂ ਗੱਲਾਂ ਇਕੱਠ ਹੋਣੀਆਂ ਨੇ ਸਾਰੀਆਂ ਨਹੀਂ ਕੱਟ ਸਕਦਾ ਕੋਈ ਸੱਚ ਨੂੰ ਨਹੀਂ ਕੱਟ ਸਕਦਾ ਕੋਈ ਗੁਰਬਾਣੀ ਦਾ ਜਵਾਬ ਕਿਤੇ ਨਹੀਂ ਹੈ ਉਹਦੀ ਗੱਲ ਦਾ ਗੁਰਬਾਣੀ ਅਨੁਸਾਰ ਗੱਲ ਹੋਊ ਉਹਦਾ ਜਵਾਬ ਹੀ ਨਹੀਂ ਕਿਤੇ ਜੋ ਗੱਲ ਗੁਰਮਤਿ ਅਨੁਸਾਰ ਹੈ ਉਹਦਾ ਜਵਾਬ ਨਹੀਂ ਜਿਹੜੀ ਗੁਰਮਤਿ ਅਨੁਸਾਰ ਨਹੀਂ ਹੈ ਤੋ ਗਲਤੀ ਹੋ ਗਈ ਭੁੱਲ ਹੋ ਗਈ ਕਹਿਣ ਵਾਲੇ ਤੇ ਮਿਸ ਅੰਡਰਸਟੈਂਡ ਹੋ ਗਈ ਉਹਦਾ ਜਵਾਬ ਹੈ ਕਿਉਂਕਿ ਉਹਦੀ ਭੁੱਲ ਹੈ ਉਹ ਬਾਹਰੋਂ ਭੁੱਲ ਚੁੱਕ ਬੋਲਦੇ ਭੁੱਲ ਹਰੇਕ ਦੇ ਹੋ ਸਕਦੀ ਹੈ ਉਹਨਾਂ ਨੇ ਛੁੱਟ ਦਿੱਤੀ ਹੈ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ ਕਈ ਵਾਰ ਪੰਕਤੀ ਗਲਤ ਨਿਕਲ ਜਾਂਦੀ ਹੈ ਮੂੰਹ ਚੋਂ ਇਹ ਬਾਹਰੋਂ ਭੁੱਲ ਚੁੱਕ ਕਿ ਵਿਚਾਰਧਾਰਾ ਨੂੰ ਉਸ ਜਿਹੜੇ ਲਫ਼ਜ਼ ਵਰਤ ਲਿਆ ਸੀ ਗਲਤ ਉਹਦੇ ਅਨੁਸਾਰ ਅਰਥਾ ਰਹੇ ਆ ਅਰਥਾ ਠੀਕ ਰਹੇ ਆ ਲਫ਼ਜ਼ ਵਰਤਿਆ ਵੈਸੇ ਐ ਜਾਂ ਲਫ਼ਜ਼ ਨਹੀਂ ਨਿਕਲਦਾ ਜਿਹੜਾ ਪਾਣੀ ਦੇ ਅਰਥ ਉਲਟਾਵੇ ਉਹਦੇ ਪਹਿਲਾਂ ਲਫ਼ਜ਼ ਦੂਆ ਨਿਕਲ ਜਾਂਦਾ ਅਰਥ ਉਹੀ ਰੱਖਦਾ ਹੁੰਦਾ ਉਹੀ ਅਰਥ ਰੱਖਦਾ ਹੁੰਦਾ ਪਹਿਲਾਂ ਦੂਆ ਲਫ਼ਜ਼ ਨਿਕਲ ਜਾਂਦਾ ਅਰਥ ਉਹੀ ਬਣਦਾ ਹੁੰਦਾ ਮੰਨੇ ਮਗਨ ਚੱਲੇ ਪੰਥ ਮੰਨੇ ਮਾ ਗੁਣ ਚੱਲੇ ਪੰਥ ਮਾ ਗੁਣ ਗੁਣਾ ਨੂੰ ਮੇਟ ਕੇ ਤਿੰਨ ਗੁਣ ਰਜੋ ਤਮੋ ਸਤੋ ਇਹਨਾਂ ਨੂੰ ਮਟਾਉਣਾ ਹੈ ਇਹ ਤਿੰਨਾਂ ਗੁਣ ਵਾਲੇ ਨੂੰ ਅਵਤਾਰ ਮੰਨਦੇ ਨੇ ਇਹ ਤਿੰਨ ਗੁਣ ਵਾਲੇ ਨੂੰ ਸਰਗੁਣ ਮੰਨਦੇ ਨੇ ਗੁਰਬਾਣੀ ਤਿੰਨ ਗੁਣ ਵਾਲੇ ਨੂੰ ਨਿਰਗੁਣ ਮੰਨਦੀ ਹੈ ਇਹ ਤੇ ਗੁਣ ਨੇ ਮਾਇਆ ਦੇ ਫਸਾਉਣ ਵਾਲੇ ਗੁਣ ਨੇ ਰਜੋ ਤਮੋ ਸਤੋ ਦਾ ਮਾਇਆ ਇਹਨਾਂ ਨੂੰ ਕਬੀਰ ਤਿੰਨ ਖਾਈਆਂ ਕਹਿੰਦਾ ਖਾਈਆਂ ਨੇ ਤਿੰਨ ਪਾਰ ਕਰਨੀਆਂ ਨੇ ਤਿੰਨੇ ਖਾਈਆਂ ਤੈ ਗੁਣ ਮੇਟਾ ਖਾਈਆ ਸਾਰ ਇਹ ਤਿੰਨਾਂ ਗੁਣਾ ਦੀਆਂ ਖਾਈਆਂ ਨੂੰ ਮੇੜ ਦਵੇ ਭਰ ਦਵੇ ਇਕਸਾਰ ਕਰ ਦਵੇ ਭਰਮ ਦਾ ਕੋਟ ਕਿਹਨੇ ਪੈਦਾ ਕੀਤਾ ਹੈ ਖਾਈ ਜਿੱਥੋਂ ਕੋਟ ਹੁੰਦਾ ਕਲੇ ਦੀ ਕੰਧ ਬਣਾਈ ਦੀ ਉੱਥੇ ਆਲ ਨਾਲੇ ਮਿੱਟੀ ਪੱਟ ਕੇ ਖਾਈ ਬਣ ਜਾਂਦੀ ਹੈ ਭਰਮ ਨੂੰ ਵਿੱਚ ਪਾ ਕੇ ਖਾਈ ਵੀ ਭਰੀ ਉਹ ਭਰਮ ਨਹੀਂ ਰਹੂ ਦੋ ਚੀਜ਼ਾਂ ਨਹੀਂ ਰਹਿੰਦੀਆਂ ਉਹੀ ਮਿੱਟੀ ਸੜਦੀ ਹੈ ਫਿਰ ਉਸੇ ਖਾਈ ਦੇ ਵਿੱਚ ਨਾ ਕੋਟ ਰਿਹਾ ਦੀਵਾਰ ਰਹੀ ਨਾ ਖਾਈ ਰਹੀ ਦੋਏ ਭਰ ਗਈ ਇਸ ਕਰਕੇ ਰਜੋ ਤਮੋ ਸਤੋ ਤਿੰਨੇ ਗੁਣ ਔਗਣ ਨੇ ਗੁਰਬਾਣੀ ਅਨੁਸਾਰ ਜਿਹਨੂੰ ਗੁਣ ਕਹਿੰਦੇ ਇਹ ਔਗਣ ਨੇ ਇਹ ਗੁਨਾਹ ਨੇ ਗੁਣ ਨਹੀਂ ਹਨ ਅਸਲ ਵਿੱਚ ਜਿਹਨੂੰ ਕਹਾ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਇਹ ਗੁਣ ਇਹ ਤਿੰਨੇ ਨੇ ਗੁਨਾਹ ਗੁਣ ਦਾ ਮਤਲਬ ਗੁਨਾਹ ਹੁੰਦਾ ਗੁਣ ਹੀ ਭਰਿਆ ਮੈਂ ਫਿਰਾਂ ਗੁਣ ਦਾ ਮਤਲਬ ਗੁਣ ਨਹੀਂ ਹੁੰਦਾ ਗੁਣਾ ਨਾਲ ਭਰਿਆ ਹੋਇਆ ਨਹੀਂ ਫਿਰਦਾ ਹੁੰਦਾ ਥਿਰ ਹੋ ਜਾਂਦਾ ਹੁੰਦਾ ਗੁਰਮੁਖਾਵਣ ਜਾਣ ਰਹੀ ਜਿਹੜਾ ਗੁਣਾ ਨਾਲ ਭਰ ਜਵੇ ਤਾਂ ਥਿਰ ਹੋ ਜਾਂਦਾ ਉਹ ਕਾਹ ਨੂੰ ਫਿਰੂਗਾ ਫਿਰਦਾ ਹੁੰਦਾ ਝੂਠਾ ਜਵਾਨ ਤੋਂ ਕਹਿੰਦਾ ਵੀ ਜਵਾਨ ਤੋਂ ਫਿਰ ਗਿਆ ਜਵਾਨ ਤੋਂ ਫਿਰ ਗਿਆ ਜੇ ਬੈਠਾ ਵੀ ਜਵਾਨ ਤੋਂ ਫਿਰਨਾ ਵੀ ਫਿਰਨਾ ਹੀ ਹੈ ਨਾ ਸੱਚਾ ਤਾਂ ਫਿਰਦਾ ਹੀ ਨਹੀਂ ਜਵਾਨ ਉਹ ਫਿਰਦਾ ਹੀ ਨਹੀਂ ਕਿਸੇ ਪਾਸੇ ਨੂੰ ਨਹੀਂ ਫਿਰਦਾ ਉਹ ਫਿਰ ਹੋ ਜਾਂਦਾ ਤ੍ਰੈ ਗੁਣ ਮਿਟੈ ਖਾਈਏ ਸਾਰ ਜਿੰਨਾ ਚ ਰਜੋ ਤਮੋ ਸਦੋ ਤਿੰਨੇ ਗੁਣ ਨਹੀਂ ਮਿਟਦੇ ਅੰਦਰੋਂ ਗੁਰਬਾਣੀ ਦਾ ਸਾਰ ਸਮਝ ਨਹੀਂ ਆ ਸਕਦਾ ਔਰ ਜਿਹੜਾ ਸਾਰ ਹੈ ਨਾ ਸੱਚ ਅੰਦਰ ਵੀ ਨਹੀਂ ਜਾ ਸਕਦਾ ਤੁਹਾਡੇ ਤਿੰਨੇ ਗੁਣ ਨਹੀਂ ਜਾਣ ਦਿੰਦੇ ਅੰਦਰ ਸੱਚ ਇਹਨਾਂ ਦੇ ਸਾਰੇ ਦੇਵੀ ਦੇਵਤੇ ਸੱਚ ਤੋਂ ਭਜੇ ਹੋਏ ਨੇ ਭਗੌੜੇ ਨੇ ਸੱਚ ਤੋਂ ਸੱਚ ਤੋਂ ਸਾਰੇ ਹੀ ਭਗੌੜੇ ਨੇ ਰਾਮਚੰਦਰ ਸੱਚ ਤੋਂ ਭਗੌੜਾ ਹੈ ਕੌੜਾ ਨਾ ਹੁੰਦਾ ਸੰਦੂਕ ਰਹੀ ਦਾ ਸਰ ਨਹੀਂ ਵੜਦਾ ਕਿਉਂ ਵੜਦਾ ਵੀ ਭਗਤ ਸੀ ਉਹ ਤਾਂ ਜਾਂ ਤਾਂ ਸਾਖੀ ਕਹੋ ਝੂਠੀ ਹੈ ਸਾਡੀ ਅਸੀਂ ਤਾਂ ਸਾਖੀ ਦੇ ਆਧਾਰ ਤੇ ਕਹਿੰਦੇ ਆ ਜਾਂ ਤੁਸੀਂ ਸੰਦੂਕ ਰਿਸ਼ੀ ਨੂੰ ਕਹੋ ਵੀ ਉਹ ਭਗਤ ਨਹੀਂ ਸੀ ਫਿਰ ਹੋਰ ਉਹਦਾ ਗੁਰੂ ਕਿਹੜਾ ਭਗਤ ਸੀ ਜਿਹਨੂੰ ਰਾਮਚੰਦਰ ਗੁਰੂ ਮੰਨੀ ਬੈਠਾ ਭਗਤ ਸੀ ਜੇ ਸੁਭੂਖ ਰਿਸ਼ੀ ਦਾ ਸਰ ਵੱਡਿਆ ਭਗਤ ਨਹੀਂ ਸੀ ਤਾਂ ਬਾਕੀ ਜਿੰਨੇ ਦੁਨੀਆ ਦੇ ਆਲੇ ਵਾਲੇ ਭਗਤ ਸੀ ਉਹਦੇ ਨਹੀਂ ਸੀ ਸਾਰਿਆਂ ਨੂੰ ਵੜ ਦਿੰਦਾ ਫਿਰ ਕੱਲਾ ਹੀ ਕਹਿੰਦੇ ਹਜ਼ੂਰ ਰਿਸ਼ੀ ਵੜਿਆ ਜਿਹੜਾ ਨਹੀਂ ਸੀ ਭਗਤ ਸਾਰਿਆਂ ਨੂੰ ਵੜ ਦਿੰਦਾ ਕਗਈ ਭਗਤ ਸੀ ਜਿਹਨੇ ਉਹਨੂੰ ਬਾਹਰ ਕਢਾਇਆ ਬਹੁਤ ਕੁਛ ਹੈ ਕਹਿਣ ਨੂੰ ਔਰ ਕਬੀਰ ਨੇ ਫੈਸਲਾ ਕਰਤਾ ਬੇੜਾ ਜਰਜਰਾ ਜਿਹੜਾ ਵੇੜੇ 'ਚ ਮੈਂ ਸਵਾਰ ਆਇਆ ਨਾ ਮਾੜਾ ਫੜ ਕੇ ਉਹਦਾ ਵੇੜਾ ਬਿਲਕੁਲ ਜੰਗ ਖਾਦਾ ਪਿਆ ਸੀ ਜੰਗ ਦਾ ਝੂੜ ਦਾ ਝੂੜ ਦਾ ਵੇੜਾ ਸੀ ਗਲਿਆ ਪਿਆ ਸੀ ਟੁੱਟੇ 6000 ਹਜ਼ਾਰਾਂ ਹੀ ਛੇਕ ਸੀ ਛੇਕ ਦਾ ਮੁਸਲਮਾਨਾਂ ਨੇ ਕਰਤੇ ਸੀ ਸਵਾਲ ਕਰਦੇ ਸੀ ਜਵਾਬ ਹੈ ਨਹੀਂ ਸੀ ਚਲੋ ਘਰਦਿਆਂ ਉਹਦਾ ਸਵਾਲ ਨਹੀਂ ਸੀ ਕਰਨ ਦਿੰਦੇ ਆਪਣੇ ਦਾ ਸਵਾਲ ਨਹੀਂ ਕਰਦੇ ਹੁੰਦੇ ਸਿੱਖ ਕਿਹੜਾ ਸਵਾਲ ਕਰਦੇ ਹੀ ਨੇ ਹੁਣ ਚੁੱਪ ਕਰੇ ਹੋਏ 200 ਸਾਲ ਦੇ ਜਿਹਨਾਂ ਨੂੰ ਪਤਾ ਉਹ ਵੀ ਚੁੱਪ ਕਰ ਲੈਣੇ ਕਰ ਜਾਂਦੇ ਸੀ ਫਿਰ ਪੂਰਾ ਗਿਆਨ ਨਾ ਹੋਵੇ ਤਾਂ ਬੋਲੇ ਕਿਵੇਂ ਪੂਰਾ ਗਿਆਨ ਨਾ ਹੋਵੇ ਤਾਂ ਬੋਲੇ ਕਿਵੇਂ ਕਿਉਂਕਿ ਗੱਲ ਗੱਲ ਤਾਂ ਉਹ ਉਹ ਪੁੱਛਣਗੇ ਦੱਸ ਠੀਕ ਕੀ ਹੈ ਜਿਨ੍ਹਾਂ ਜੇ ਠੀਕ ਦਾ ਪਤਾ ਨਹੀਂ ਉਹਨਾਂ ਤੇ ਤੁਹਾਨੂੰ ਇਹ ਵੀ ਨਹੀਂ ਗਾਰੰਟੀ ਵੀ ਇਹ ਗੱਲ ਗਲਤ ਹੈ ਗੁਰਬਾਣੀ ਠੀਕ ਨਾਲ ਦੱਸਦੀ ਇਹ ਗੱਲ ਵੀ ਦੱਸ ਆ ਗਲਤ ਹੈ ਆ ਠੀਕ ਹੈ ਜੇ ਤੁਹਾਨੂੰ ਠੀਕ ਬੰਦੇ ਦਾ ਪਤਾ ਨਹੀਂ ਕੌਣ ਹੈ ਤਾਂ ਤੁਸੀਂ ਉਹ ਬੰਦੇ ਨੂੰ ਡੁਪਲੀਕੇਟ ਨਹੀਂ ਕਹਿ ਸਕਦੇ ਇਹ ਬੰਦਾ ਜਾਲੀ ਹੈ ਕਹਿੰਦੇ ਅਸਲੀ ਦੱਸ ਕੌਣ ਕਿ ਅਸਲੀ ਦਾ ਤਾਂ ਮੈਨੂੰ ਪਤਾ ਨਹੀਂ ਤੂੰ ਕਿਵੇਂ ਕਹਿੰਦਾ ਜਾਲੀ ਹੈ ਕਿਸ ਗਰਾਊਂਡ ਤੇ ਕਹਿੰਦਾ ਜਾਲੀ ਹੈ ਠੀਕ ਨਹੀਂ ਤੈਨੂੰ ਜਾਣਕਾਰੀ ਹੈ ਨਹੀਂ ਇਹਨੂੰ ਕਹਿੰਦਾ ਤੂੰ ਜਾਲੀ ਹੈ ਨਹੀਂ ਕਿਹਾ ਜਾ ਸਕਦਾ ਕੋਈ ਵਿਸ਼ਵਾਸ ਨਹੀਂ ਕਰੂਗਾ ਉਹਦਾ ਇਸ ਕਰਕੇ ਚੁੱਪ ਕਰਾ ਦਿੰਦੇ ਰਹੇ ਚੁੱਪ ਉਹਦਾ ਤਾਂ ਕਰਾਇਆ ਜਾਂ ਠੀਕ ਦਾ ਪਤਾ ਨਹੀਂ ਸੀ ਜਿਹਨੂੰ ਠੀਕ ਦਾ ਪਤਾ ਉਹਨੂੰ ਕਿਵੇਂ ਚੁੱਪ ਕਰਾ ਦਿੰਦੇ ਨਾਨਕ ਨੂੰ ਕਿਵੇਂ ਚੁੱਪ ਚੁੱਪ ਕਰਾਉਂਦਾ ਕੋਈ ਕਬੀਰ ਨੂੰ ਕਿਵੇਂ ਚੁੱਪ ਕਰਾਉਂਦਾ ਕੋਈ ਕਰਾ ਲੈ ਫਿਰ ਚੁੱਪ ਭਗਤ ਕਿਉਂ ਨਹੀਂ ਚੁੱਪ ਕਰੇ ਕਿਸੇ ਕਿਉਂਕਿ ਉਹਨਾਂ ਨੂੰ ਠੀਕ ਗਲਤ ਦੋਨਾਂ ਚੀਜ਼ਾਂ ਦਾ ਪਤਾ ਸੀ ਗੁਰਮੁਖੀ ਖੋਟੇ ਖਰੇ ਪਛਾਣ ਗੁਰਮੁਖ ਹੋਵੇ ਜਿਹਨੂੰ ਖੋਟੇ ਦਾ ਪਹਿਲਾਂ ਪਤਾ ਹੋਵੇ ਖਰੇ ਦਾ ਬਾਅਦ ਚ ਹੋਵੇ ਫੋਟੇ ਪਹਿਲਾਂ ਲਿਖਿਆ ਜਾਂਦਾ ਫੋਟੇ ਖਰੇ ਪਛਾਣ ਫੋਟ ਦੱਸ ਕੇ ਖਰਾ ਦੱਸਦਾ ਖਰੀ ਸੱਚਾ ਹੈ ਝੂਠਾ ਹੈ ਮੰਨੇ ਮਗੁਣ ਚੱਲੇ ਪੰਥ ਮੰਨੇ ਮਗੁਣ ਚੱਲੇ ਪੰਥ ਪੰਥ ਤੇ ਕਿਵੇਂ ਚੱਲਦਾ ਫਿਰ ਉਹ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਿਓ ਪ੍ਰਗਟ ਜਾਏ ਜਿਹੜਾ ਇਹ ਦੋ ਅਵਸਥਾ ਪੂਰੀਆਂ ਕਰ ਲੈਂਦਾ ਨਾ ਫਿਰ ਤਿੰਨੇ ਗੁਣਾ ਤੋਂ ਉੱਪਰ ਹੁੰਦਾ ਅਸਲ ਪਹਿਲਾਂ ਹੀ ਉੱਪਰ ਹੁੰਦਾ ਤਿੰਨੇ ਗੁਣਾ ਤੋਂ ਉੱਪਰ ਹੋਏ ਬਿਨਾ ਗੁਰਬਾਣੀ ਨੂੰ ਮੰਨਣਾ ਹੀ ਮੁਸ਼ਕਲ ਹੈ ਇਹਦੇ ਜ ਬ੍ਰਹਮਾ ਵਿਸ਼ਨੂੰ ਸਾਰਿਆਂ ਨੂੰ ਹੀ ਥੱਲੇ ਬਹੁਤ ਥੱਲੇ ਮੰਨਿਆ ਹੈ ਸਧਾਰਨ ਆਦਮੀ ਵਰਗਾ ਮੰਨਿਆ ਹੈ ਕਈ ਪ੍ਰਕਾਰ ਦੇ ਆਦਮੀਆਂ ਨੂੰ ਵੀ ਥੱਲੇ ਮੰਨਿਆ ਹੈ ਜਿਨ੍ਹਾਂ ਨੂੰ ਪੂਰਾ ਗਿਆਨ ਨਹੀਂ ਹੈ ਭਾਵੇਂ ਪੂਰਾ ਗਿਆਨ ਨਹੀਂ ਹੈ ਪਰ ਇਹ ਵਿਸ਼ਵਾਸ ਕਰਦੇ ਨੇ ਵੀ ਜਿਹੜਾ ਦੇਹਦਾਰੀ ਹੁੰਦਾ ਉਹ ਪਰਮੇਸ਼ਰ ਨਹੀਂ ਹੁੰਦਾ ਉਹ ਵੀ ਬ੍ਰਹਮਾ ਵਿਸ਼ਨੂੰ ਨੂੰ ਅੱਗੇ ਕਮ ਸੇ ਕਮ ਇਹ ਤਾਂ ਜਾਣਦੇ ਨੇ ਵੀ ਦੇਹਦਾਰੀ ਤੇ ਵਿਸ਼ਵਾਸ ਨਹੀਂ ਰੱਖਦੇ ਐਸੇ ਬੰਦੇ ਹਮੇਸ਼ਾ ਹੀ ਰਹਿੰਦੇ ਹਮੇਸ਼ਾ ਹੀ ਰਹਿੰਦੇ ਪੂਰਾ ਗਿਆਨ ਨਹੀਂ ਹੁੰਦਾ ਉਹਨਾਂ ਵਾਸਤੇ ਪੂਰਾ ਗਿਆਨ ਪ੍ਰਗਟ ਹੁੰਦਾ ਉਹ ਜਿਹੜੇ ਇਹ ਜਿਹੇ ਬੰਦੇ ਹੁੰਦੇ ਨੇ ਲਾਵਾਰਸ ਉਹ ਲਾਵਾਰਸ ਰਹਿ ਜਾਂਦੇ ਨੇ ਵਿਚਾਰੇ ਉਲਾਰ ਹੁੰਦੇ ਨੇ ਕੋਈ ਕੋਈ ਮਤ ਨਹੀਂ ਕਬੂਲਦੀ ਉਹਨਾਂ ਨੂੰ ਉਹ ਕਿਸੇ ਮਤ ਨੂੰ ਨਹੀਂ ਕਬੂਲਦੇ ਕੋਈ ਵਾਤ ਉਹਨਾਂ ਨੂੰ ਨਹੀਂ ਕਬੂਲਦੀ ਉਹ ਫਿਰ ਹੈ ਹਰ ਜੁਗ ਜੁਗ ਭਗਤ ਉਪਾਇਆ ਉਹਨਾਂ ਵਾਸਤੇ ਭਗਤ ਪੈਦਾ ਕਰੀ ਹੁੰਦੇ ਉਹ ਲਵਾਰ ਹੁੰਦੇ ਨੇ ਹੁਣ ਉਹਨਾਂ ਨੂੰ ਖਾਣ ਨੂੰ ਕੀ ਮਿਲੇ ਉਹ ਚੀਜ਼ਾਂ ਦੇ ਲਈ ਸੰਸਾਰ 'ਚ ਪਰੋਸਦੇ ਨੇ ਤਾਂ ਉਹਨਾਂ ਦੇ ਮਤਲਬ ਨਹੀਂ ਉਹ ਉਹਨਾਂ ਚੋਂ ਹੀ ਨਿਕਲਦੇ ਨੇ ਉਹਨਾਂ ਦੇ ਲੈਣਾ ਨਿਕਲਿਆ ਉਹਨਾਂ ਚੋਂ ਕਬੀਰ ਨਿਕਲਿਆ ਭਗਤ ਸਾਰੇ ਉਹਨਾਂ ਚੋਂ ਨਿਕਲੇ ਮੰਨਣਾ ਧਰਮ ਸੇਤੀ ਸੰਬੰਧ ਮੰਨਣਾ ਧਰਮ ਸੇਤੀ ਸੰਬੰਧ ਕਿਉਂਕਿ ਮੰਨਣ ਵਾਲੇ ਦਾ ਗੁਰਬਾਣੀ ਨੂੰ ਮੰਨਣ ਵਾਲੇ ਦਾ ਧਰਮ ਤੋਂ ਬਿਨਾ ਸੱਚ ਤੋਂ ਬਿਨਾ ਧਰਮ ਦਾ ਇੱਥੇ ਅਰਥ ਸੱਚ ਕਰਾਂਗੇ ਇਹ ਗੁਰਮਤ ਕਰਾਂਗੇ ਗੁਰਮਤ ਤੋਂ ਬਿਨਾ ਕਿਸੇ ਚੀਜ਼ ਨਾਲ ਸੰਬੰਧ ਨਹੀਂ ਉਹਦਾ ਇਹਦਾ ਮਤਲਬ ਹੈ ਹੁਣ ਜੇ ਗੁਰਮਤ ਤੋਂ ਬਿਨਾ ਸੰਬੰਧ ਨਹੀਂ ਗੁਰਦੁਆਰਿਆਂ ਨਾਲ ਸੰਬੰਧ ਟੁੱਟ ਗਿਆ ਇੱਥੇ ਆ ਕੇ ਆਦਮੀ ਧਾਰਮਿਕ ਨਹੀਂ ਰਹਿੰਦਾ ਉਹਦਾ ਕੋਈ ਧਰਮ ਹੀ ਨਹੀਂ ਹੁੰਦਾ ਜਿਹਦਾ ਸੱਚ ਧਰਮ ਹੈ ਉਹਦਾ ਦੁਨਿਆਵੀ ਧਰਮ ਨਹੀਂ ਹੁੰਦਾ ਜਿਹੜਾ ਅੱਜ ਅਸੀਂ ਧਰਮ ਪ੍ਰਚਾਰਿਆ ਸਿੱਖੀ ਦੁਨਿਆਵੀ ਹੈ ਉਹ ਇਹ ਜਿਹੜਾ ਦੁਨਿਆਵੀ ਧਰਮ ਨਹੀਂ ਹੋਊਗਾ ਉਹਦਾ ਜਿਹੜਾ ਅੱਜ ਸਿੱਖਾਂ ਦੀ ਕਿਵੇਂ ਹੈ ਇਹਨਾਂ ਨੂੰ ਬਾਗੀ ਲੱਗੂਗਾ ਉਹ ਉਹਨਾਂ ਗੁਰਦਾਰਾਂ ਨੂੰ ਕੰਡੈਮ ਕਰਦੇ ਨੇ ਫਿਰ ਧਰਮ ਤੋਂ ਮੇਰਾ ਸੰਬੰਧ ਨਹੀਂ ਨਾ ਉਹਦਾ ਜਦ ਗੁਰ ਇਹਦੇ ਵਿੱਚ ਹੈ ਕੰਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਏ ਤੇ ਕੰਕਰ ਪੱਥਰ ਦੇ ਗੁਰਦੁਆਰੇ ਨੇ ਫਿਰ ਉਹਨੂੰ ਕੋਈ ਪੁੱਛੂ ਤਾਂ ਇਹਨਾਂ ਤਾਂ ਕਿਉਂ ਨਹੀਂ ਬੋਲਦਾ ਉਹ ਵੀ ਕਹਿੰਦਾ ਇਹ ਵੀ ਇਹੀ ਗੱਲ ਹੈ ਉਹ ਮਿਟ ਕਰਨਾ ਪਊਗਾ ਜੇ ਕੋਈ ਮੁਸਲਮਾਨ ਆ ਕੇ ਕਹੂ ਵੀ ਸਾਡੀ ਮਸਜਿਦ ਨੂੰ ਤੁਸੀਂ ਐ ਕਹਿਤਾ ਐ ਗੁਰਦੁਆਰੇ ਉਹ ਕੋਈ ਵੀ ਹੋਈ ਉਹਨੂੰ ਮੰਨਣਾ ਪਊਗਾ ਸੱਚ ਹੈ ਕਹਿਣਾ ਪਊਗਾ ਵੀ ਇਹ ਵੀ ਉਹੀ ਗੱਲ ਹੈ ਮਸਜਿਦ ਵਾਲੀ ਉਹ ਮਸਜਿਦ ਬਾਹਰ ਨਹੀਂ ਹੁੰਦੀ ਐਵੇਂ ਗੁਰਦੁਆਰਾ ਵੀ ਬਾਹਰ ਨਹੀਂ ਹੁੰਦਾ ਕਿਉਂਕਿ ਮਸਜਿਦ ਦੀ ਡੈਫੀਨੇਸ਼ਨ ਹੈ ਦੇ ਮਸਜਿਦ ਮਨ ਮੌਲਾ ਹਾਂ ਦੇਹੀ ਮਸਜਿਦ ਦੇ ਮਸਜਿਦ ਮਨ ਮੌਲਾ ਨਾ ਅੰਦਰੇ ਹੋ ਗਿਆ ਸਭ ਕੁਝ ਸਭ ਕੁਝ ਘਰ ਵਿੱਚ ਬਾਹਰ ਨਹੀਂ ਬਾਹਰ ਟੋਲੇ ਸੇ ਪਰਪੁਲਾ ਹੀ ਇਹ ਭਗਤੀਆਂ ਸਾਨੂੰ ਮਜਬੂਰ ਕਰਨ ਗਈਆਂ ਸਭ ਕੁਝ ਦਿਨਾਈ ਕਰਨ ਨੂੰ ਔਰ ਉਹਨੂੰ ਚਾਹ ਨਹੀਂ ਹੈ ਡਿਨਾਈ ਕਰਨ ਦਾ ਗੁਰਬਾਣੀ ਮਜਬੂਰ ਕਰਦੀ ਹੈ ਉਹਦੀ ਮਜਬੂਰੀ ਹੈ ਸਭ ਕੁਝ ਕਰਨਾ ਮੰਨਣਾ ਗੁਰਬਾਣੀ ਕਹਿੰਦੀ ਹੈ ਇਹ ਜੋ ਬਾਹਰਲੇ ਧਰਮ ਹੁੰਦੇ ਨੇ ਦੁਨਿਆਵੀ ਲੋਕਾਂ ਦੇ ਬਣਾਏ ਹੋਏ ਹੁੰਦੇ ਭਗਤਾਂ ਨੇ ਨਹੀਂ ਇਹਦਾ ਕੋਈ ਧਰਮ ਬਣਾਇਆ ਭਗਤਾਂ ਨੇ ਪ੍ਰਚਾਰ ਜ਼ਰੂਰ ਕੀਤਾ ਹੈ ਕੋਈ ਡੇਰਾ ਕੋਈ ਕੁਝ ਨਹੀਂ ਬਣਾਇਆ ਕੋਈ ਉਹਨਾਂ ਨੇ ਮੰਦਰ ਨਹੀਂ ਬਣਾਇਆ ਆਪਣੇ ਘਰੋਂ ਪ੍ਰਚਾਰ ਕਰਦੇ ਰਹੇ ਨੇ ਗੁਰੂ ਨਾਨਕ ਵੀ ਆਪਣੇ ਘਰੇ ਦੇ ਆ ਕੇ ਉਹ ਚੰਗੀ ਸੀ ਕਰਤਾਰਪੁਰ ਘਰ ਸੀ ਉਹਨਾਂ ਦਾ ਗੁਰਦੁਆਰਾ ਦਾ ਬਾਅਦ ਚ ਬਣਾਇਆ ਉਹ ਨਾਨਕ ਦਾ ਦੱਸੋ ਕੀ ਬਣਾਇਆ ਕੁਝ ਨਹੀਂ ਬਣਾਇਆ ਆਪਣਾ ਘਰ ਸੀ ਉਹਨਾਂ ਦਾ ਤਾਂ ਖੇਤੀ ਕਰਦੇ ਸੀ ਸੰਗਤ ਉੱਥੇ ਆ ਜਾਂਦੀ ਸੀ ਗੁਰੂ ਅੰਗਦ ਦੇਵ ਆਪਣੇ ਘਰ ਆ ਗਏ ਆਪਣੇ ਪਿੰਡ ਆਏ ਨੇ ਪਿੰਡ ਖਡੂਰ ਸਾਹਿਬ ਸੀ ਨਾ ਰਾ ਉੱਥੇ ਆ ਗਿਆ ਉਹ ਡੇਰਾ ਟੂਰਾ ਹੋਈ ਜੀ ਗੱਲ ਮੰਨੇ ਧਰਮ ਸੇਤੀ ਸੰਬੰਧ ਮੰਨਣ ਵਾਲੇ ਦਾ ਗੁਰਬਾਣੀ ਨੂੰ ਧਰਮ ਤੋਂ ਬਿਨਾ ਸੱਚ ਤੋਂ ਬਿਨਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਤੁਮ ਸੰਗ ਜੋੜ ਅਵਰ ਸੰਗ ਤੋੜ ਅਵਰ ਸੰਗ ਤੋੜ ਜੇ ਅਵਰ ਸੰਗ ਤੋੜਦਾ ਨਹੀਂ ਤਾਂ ਉਹਦੇ ਸੰਗ ਜੁੜਦੇ ਵੀ ਹੈ ਨਹੀਂ ਜਿਹੜਾ ਅਵਰ ਸੰਗ ਤੋੜਦਾ ਨਹੀਂ ਸੱਚ ਬੋਲਦਾ ਨਹੀਂ ਤਾਂ ਸੱਚ ਨਾਲ ਉਹਦੀ ਜੁੜਦੀ ਵੀ ਨਹੀਂ ਹੈ ਜੁੜੂ ਜਦ ਦਾ ਝੂਠ ਨੂੰ ਤੋੜੂਗਾ ਝੂਠ ਚਾਹੇ ਸਾਡੇ ਘਰ ਚਾਹੇ ਚਾਹੇ ਕਿਤੇ ਹੈ ਝੂਠ ਨੂੰ ਝੂਠ ਮੰਨਣਾ ਪਊ ਔਰ ਕਹਿਣਾ ਪਊ ਹੁਣ ਇਹਨਾਂ ਨੂੰ ਸਾਡਾ ਝੂਠ ਦਾ ਸੱਚ ਹੈ ਥੋੜਾ ਝੂਠ ਝੂਠ ਸਾਡਾ ਝੂਠ ਵੀ ਸੱਚ ਹੈ ਥੋੜਾ ਝੂਠ ਝੂਠ ਹਰੇ ਜੇ ਨਾਲੂਏ ਨੇ ਜੇ ਛੋਟੇ ਜਵਾਬ ਉਹਦਾ ਨਾਮ ਲੈ ਤੇ ਘਬਰਾਉਂਦੇ ਨੇ ਉਹ ਤਾਂ ਠੀਕ ਹੈ ਜਿਹੜੇ ਮੁਸਲਮਾਨਾਂ ਨੇ ਜਵਾਕਾਂ ਦੇ ਕੀਤਾ ਹੈ ਦਹਿਸ਼ਤ या मार खाए ਉਹ ਬੋਲੇ ਨੇ ਪਰ ਇਸ ਨਰਵਾ ਵੀ ਉਹਨਾਂ ਹੀ ਅਪਰਾਧੀ ਹੈ ਜਿਹੜੇ ਮੁਸਲਮਾਨ ਸੀ ਉਹਨਾਂ ਹੀ ਅਪਰਾਧੀ ਹੈ ਉਹਦਾ ਵੀ ਜ਼ਿਆਦਾ ਅਪਰਾਧੀ ਹੈ ਕਿਉਂਕਿ ਸਿੱਖ ਹੋ ਕੇ ਕੰਮ ਕਰਦਾ ਉਹ ਤਾਂ ਮੁਸਲਮਾਨ ਸੀ ਸਾਡਾ ਧਰਮ ਉਹਦੇ ਨਾਲ ਸੁਪੀਰੀਅਰ ਹੈ ਉਹਨਾਂ ਕੋਲ ਤਾਂ ਗੱਲ ਹੈ ਨਹੀਂ ਸੀ ਸਾਡੇ ਕੋਲ ਤਾਂ ਹੈਗੀ ਉਹੀ ਕੰਮ ਉਹ ਕਰਦਾ ਉਹੀ ਉਹ ਕਰਦਾ ਸਾਡਾ ਠੀਕ ਹੈ ਉਹ ਗਲਤ ਹੈ ਕਿਉਂਕਿ ਸਾਡਾ ਕਹਤੇ ਠੀਕ ਹੈ ਉਹ ਕਹਤੇ ਗਲਤ ਹੈ ਜੇ ਉਹ ਗਲਤ ਹੈ ਤਾਂ ਇਹ ਵੀ ਗਲਤ ਹੈ ਦੋ ਹੀ ਗਲਤ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਐਸਾ ਨਾਮ ਨਿਰੰਜਨ ਹੋਏ ਬਸ ਫਿਰ ਐਸਾ ਨਾਮ ਨਿਰੰਜਨ ਪ੍ਰਗਟ ਹੁੰਦਾ ਉਹਦੇ ਅੰਦਰ ਉਹਨੂੰ ਮਿਲਦਾ ਹੈ ਪਰ ਜਿਹੜਾ ਮੰਨਦਾ ਨਾ ਬਾਣੀ ਨੂੰ ਉਹਨੂੰ ਪਤਾ ਲੱਗਦਾ ਕਿ ਆ ਉਹਦਾ ਟੇਸਟ ਹੈ ਜੀ ਉਹਦਾ ਕੀ ਨਸ਼ਾ ਹੈ ਕਿਉਂ ਕਿਸੇ ਦੀ ਪਰਵਾਹ ਨਹੀਂ ਕਰਦਾ ਕਿਉਂ ਸਭ ਨੂੰ ਤੋੜ ਲੈਂਦਾ ਸੰਸਾਰ ਨੂੰ ਇਹਦਾ ਮਤਲਬ ਕੀਮਤੀ ਚੀਜ਼ ਹੈ ਤਾਂ ਤੋੜਦਾ ਉਦੋਂ ਪਤਾ ਲੱਗਦਾ ਕਿ ਹੀਰਾ ਕੀ ਹੈ ਹੀਰਾ ਹੱਥ ਚੜਿਓ ਨਿਰਮੋਲ ਕੇ ਛੂਟ ਗਈ ਸੰਸਾਰੀ ਉਦੋਂ ਸੰਸਾਰੀ ਕੌਡੀ ਹੈ ਇਹ ਸਾਰਾ ਹੀ ਸੰਸਾਰ ਕੌਡੀ ਹੈ ਉਹਦੇ ਕੋਲ ਹੀਰਾ ਹੀਰੇ ਮਿਲਣ ਉਦੋਂ ਪਤਾ ਲੱਗਦਾ ਹੀਰਾ ਕੀ ਹੈ ਕੀ ਮਿਲਿਆ ਉਹਨੂੰ ਮਿਲਿਆ ਆ ਨਾਮ ਨਰੰਜਨ ਹੀਰਾ ਛੁੱਟ ਗਈ ਸੰਸਾਰੀ ਨਹੀਂ ਤਾਂ ਹੀਰਾ ਜਨਮ ਆ ਜਨਮ ਹੀਰਾ ਸੰਸਾਰ ਦਾ ਸਰੀਰ ਫਿਰ ਜਨਮ ਹੀਰਾ ਉਹ ਹੀਰਾ ਛੱਡੋ ਹੀਰਾ ਜਨਮ ਅਮੋਲ ਹੈ ਕੌਡੀ ਬਦਲੇ ਜਾਇ ਫਿਰ ਤਾਂ ਕੌਡੀ ਵਾਰੇ ਆਪਣਾ ਜਨਮ ਵਾਲੇ ਜਨਮ ਦੇ ਮੁਕਾਬਲੇ ਸਰੀਰ ਦੇ ਮੁਕਾਬਲੇ ਸੰਸਾਰ ਕੌਡੀ ਹੈ ਸੰਸਾਰ ਪਲੱਸ ਸਰੀਰ ਸਰੀਰ ਹੀਰਾ ਵੇਚਿਆ ਗਿਆ ਸੰਸਾਰ ਪਲੱਸ ਸਰੀਰ ਦੇ ਮੁਕਾਬਲੇ ਉਹ ਹੀਰਾ ਹੈ ਕੌਡੀ ਹੈ ਸੰਸਾਰ ਵੀ ਕੌਡੀ ਹੈ ਸਰੀਰ ਵੀ ਕੌਡੀ ਹੈ ਫਿਰ ਉਹਦੇ ਮੁਕਾਬਲੇ ਫਿਰ ਸਰੀਰ ਵੀ ਕੌਡੀ ਹੈ ਮਾਇਆ ਸਾਰੀ ਕੌਡੀ ਹੈ ਸਰੀਰ ਵੀ ਮਾਇਆ ਹੈ ਕਿ ਕੌਡੀ ਬਦਲੇ ਜਾਏ